ਪ੍ਰੇਮ ਨਾਲ ਸੰਤਾ ਬਲਵੰਤ ਰਾਣੇ ਛੇਵੇਂ ਪਾਸ਼ਾ ਦੀ ਕਥਾ ਕੀਤੀ ਹੈ ਇੱਕ ਬੀਬੀ ਨੇ ਆਪਣੇ ਦਿਲ ਦੇ ਬਲਬਲੇ ਤੁਹਾਡੇ ਸਾਹਮਣੇ ਰੱਖੇ ਹਨ ਜਿਹਦੇ ਵਿੱਚ ਉਸਨੇ ਤੁਹਾਨੂੰ ਦੱਸਿਆ ਕਿ ਸਤਿਗੁਰਾਂ ਦੇ ਦਰਸ਼ਨ ਦੇ ਵਿੱਚ ਅਟਰੈਕਸ਼ਨ ਕਿੰਨੀ ਕੁ ਖਿਆਲ ਕਰਨਾ ਰਾਏਵਿੰਡਾ ਦਾ ਸਟੇਸ਼ਨ ਹੈ ਲਾਹੌਰ ਦੇ ਜ਼ਿਲ੍ਹੇ ਦੇ ਰਾਏਵਿੰਡਾ ਸਟੇਸ਼ਨ ਸਤਿਗੁਰੂ ਪ੍ਰਤਾਪ ਸਿੰਘ ਸੱਤੇ ਪਾਤਸ਼ਾਹ ਗੱਡੀ ਬੈਠੇ ਨੇ ਰਾਏ ਦੀ ਜਾ ਕੇ ਗੱਡੀ ਕਾਫੀ ਚਿਰ ਖਲੋਣੀ ਉਹਨਾਂ ਦਿਨਾਂ ਵਿੱਚ ਪਤਲਾ ਜਿਹਾ ਖੱਦਰ ਜਿਹਨੂੰ ਆਨਾ ਮਾਰ ਕੇ ਆਖੀ ਦਾ ਸੀ ਨਾ ਉਹ ਆਮ ਪ੍ਰਚਲਿਤ ਸਤਗੁਰਾਂ ਨੇ ਉਹ ਖੱਦਰ ਦਾ ਟੋਟਾ ਪਾਇਆ ਹੈ ਤੇ ਇਸ਼ਨਾਨ ਕੀਤਾ ਸੀ ਅੰਮ੍ਰਿਤ ਵੇਲੇ ਦਾ ਅਜੇ ਜੱਦੀ ਵਾਰ ਦਾ ਪਾਠ ਨਹੀਂ ਸੀ ਕੀਤਾ ਇਸ ਸ਼ਰਤ ਤੇ ਸਾਹਿਬ ਦੇ ਪੁੱਤੋਂ ਦੀ ਦਸਤਾਰ ਦਾ ਪੰਨਾ ਲਿਆ ਆ ਵੀ ਜਾ ਕੇ ਗੱਡੀ ਖਲੋ ਗਈ ਪਾਇਖਾ ਪਾਇਜੀਤ ਸਿੰਘ ਵੀ ਸਤਗੁਰਾਂ ਦੇ ਪਿੱਛੇ ਪਿੱਛੇ ਨੇ ਤੇ ਮੇਰੇ ਦਾਤਾਰ ਪਿਤਾ ਅੱਗੇ ਅੱਗੇ ਤੁਰੇ ਜਾਂਦੇ ਨੇ ਤੇ ਉਸ ਪਲੇਟਫਾਰਮ ਤੇ ਟਹਿਲਣ ਲੱਗਦਾ ਇੱਕ ਅੰਗਰੇਜ਼ ਆਫੀਸਰ ਮਿਲਟਰੀ ਵਿੱਚ ਜਿਹੜਾ ਉਹਦੇ ਨਾਲ ਇੱਕ ਸਰਵਾਰ ਬੈਠਾ ਆ ਫਸਟ ਕਲਾਸ ਵਿੱਚ ਸਰਵ ਸੱਜੇ ਪਾਸ਼ਾ ਜਿਸ ਵਕਤ ਉਹਦੇ ਕੋਲੋਂ ਦੀ ਇਸ ਤਰ੍ਹਾਂ ਨਾ ਤੇ ਐਉਂ ਕਰਕੇ ਉਹਨੇ ਨੇ ਅੰਦਰ ਨਿਗਾਹ ਮਾਰੀ ਉਹ ਜਿਹੜਾ ਭਾਈ ਨਾਨਕ ਜੀ ਨੇ ਲਿਖਿਆ ਕਿ ਯਗ ਯਗ ਨਿਗਾਹੇ ਜਾਂ ਫਿਜ਼ਾਇਸ਼ ਬਸ ਉਹ ਦਰਕਾਰ ਹੈ